ਰੇਤਾ ਕੰਨ ਮੁਸੱਲਾ ਸੋਭ ਗਲ ਦਿਲ ਕਾਤੀ ਗੁਣ ਬਾਦ ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ ਇੱਥੇ ਆ ਕੇ ਜਿਹੜਾ ਜਿਹੜੇ ਦੋ ਦੀਵੇ ਜਲਦੇ ਤੇ ਉਹਨਾਂ ਨੇ ਗਲਤੀ ਕੀਤੀ ਹੈ ਕੰਨ ਨੂੰ ਕੰਧ ਬਣਾ ਲਿਆ ਤੇ ਲਾ ਲਿਆ ਉੱਤੇ ਕੰਧ ਕੋਹੜਾ ਆਇਆ ਤੇ ਕੰਧ ਕੰਨ ਹੈ ਜੀ ਇੱਥੇ ਕੰਨ ਨੂੰ ਕੰਧ ਬਣਾ ਲਿਆ ਦੀਵੇ ਦੋ ਜਲਦੇ ਤੇ ਰੋਸ਼ਨੀ ਪੂਰੀ ਨਹੀਂ ਹੋਈ ਜਦ ਇੱਕ ਦੀ ਵਾਇਆ ਫਿਰ ਕਹਿੰਦਾ ਤਾਂ ਕੰਨ ਇੱਕ ਸ੍ਰੀ ਚੰਦ ਦੇ ਵਿੱਚ ਇੱਕ ਇੱਥੇ ਦੋ ਗਲਤੀਆਂ ਕੀਤੀਆਂ ਸ੍ਰੀ ਚੰਦ ਵੀ ਕੰਨ ਹੈ ਕਰ ਪੀਰੋ ਕੰਨ ਮਰਟਿਆ ਕੰਨ ਹੈ ਉੱਥੇ ਕੰਧ ਕੀਤਾ ਜਾਣ ਕੇ ਨਾ ਇੱਥੇ ਵੀ ਕੰਧ ਕੀਤਾ ਜਾਣ ਕੇ ਇੱਥੇ ਕੰਧਾ ਕਰ ਲਿਆ ਤਾਂ ਉੱਥੇ ਕੰਧਾ ਕਰ ਸਕਦੇ ਠੀਕਾ ਕਰਨ ਠੀਕਾ ਕਰਨ ਜਾਣ ਕੇ ਕੀਤਾ ਹੈ ਉਹਨਾਂ ਦੀ ਬੁੱਧੀ ਥੋੜੀ ਸੀ ਕਿਉਂਕਿ ਮੁਸੱਲਾ ਲਫ਼ਜ਼ ਜਿਹੜਾ ਇਹਨਾਂ ਨੇ ਵਰਤਿਆ ਉਹ ਥੱਲੇ ਵਿਛਾਉਣ ਵਾਲੀ ਚਟਾਈ ਵਰਤੀ ਥੱਲੇ ਵਿਛਾਉਣ ਵਾਲੀ ਚਟਾਈ ਦਾ ਤਾਂ ਕੋਈ ਸਾਡੇ ਮੁਦਰਾ 'ਚ ਵੀ ਹੁੰਦੀ ਹੈ ਚਟਾਈ ਉਹ ਤਾਂ ਖਾਸ ਕੋਈ ਇਸਲਾਮ ਨਾਲ ਉਹਦਾ ਸੰਬੰਧ ਹੈ ਉਹਦਾ ਮੋਢੇ ਵਾਲਾ ਪਰਨਾ ਵੀ ਵਿਛਾ ਲੈਂਦੇ ਨੇ ਇਸਲਾਮ ਵਾਲੇ ਨਮਾਜ਼ ਪੜ੍ਹਨ ਵਾਸਤੇ ਕੋਈ ਵੀ ਕਪੜਾ ਵਿਛਾ ਲੈਂਦੇ ਨੇ ਯਾਨੀ ਧਰਤੀ ਤੇ ਕੁਝ ਕਪੜਾ ਵਿਛਾ ਕੇ ਨਮਾਜ਼ ਪੜ੍ਹਦੇ ਉਹਨੂੰ ਮੁਸੱਲਾ ਕਹਿੰਦੇ ਨੇ ਉਹ ਉਹਦਾ ਮਸੱਲਾ ਨਾ ਪੈ ਗਿਆ ਅਸਲ ਦੇ ਵਿੱਚ ਕੰਨ ਮਸੱਲਾ ਕੰਨ ਜੇ ਮੁਸਲਾ ਇਸਲਾਮ ਦਾ ਮੰਤਰ ਹੈ ਇਸਲਾਮ ਦਾ ਮੰਤਰ ਹੈ ਕੰਨ ਵਿੱਚ ਕੰਨ ਮਸੱਲਾ ਕੰਨ ਮਸੱਲਾ ਹਾਂ ਮਸਲੇ ਦਾ ਜੋ ਹੱਲ ਹੈ ਜੋ ਸਾਡਾ ਮਸਲਾ ਹੈ ਉਹਦਾ ਹੱਲ ਨੂੰ ਮਸੱਲਾ ਹੈ ਮਸਲਾ ਨਾ ਸਾਡਾ ਕੋਈ ਉਹਦਾ ਹੱਲ ਇਸਲਾਮ ਜੋ ਦੱਸਿਆ ਉਹ ਕੰਨ ਵਿੱਚ ਦਿੱਤਾ ਹੋਇਆ ਮੰਤਰ ਜਿਹਨੂੰ ਅਸੀਂ ਮੰਤਰ ਕਹਿੰਦੇ ਕੰਨ ਵਿੱਚ ਤਾਂ ਉਹ ਇਸਲਾਮ ਦਾ ਮੰਤਰ ਹੈ ਕੰਨ ਮਸਲਾ ਸੂਫ ਗੱਲ ਯਾਨੀ ਕੁਰਾਨ ਦੀਆਂ ਆਇਤਾਂ ਨੇ ਕੁਰਾਨ ਦੀ ਸਿੱਖਿਆ ਜਿਹੜੀ ਸਿੱਖਿਆ ਕੁਰਾਨ ਦੀ ਇਸਲਾਮ ਦੀ ਸਿੱਖਿਆ ਹੈ ਕੰਨਾ ਵਿੱਚ ਤਾਂ ਉਹ ਧਾਰਨ ਕੀਤੀ ਹੈ ਕੰਨ ਨੂੰ ਗੱਲ ਕੰਨੀ ਵਰਗਾ ਲਫ਼ਜ਼ ਹੈ ਕੰਨੀ ਸਿਆਰੀ ਹੈ ਕੰਨਾ ਵਿੱਚ ਕੰਨੀ ਮਸੱਲਾ ਸੂਫ ਗੱਲ ਸੂਫ ਗੱਲ ਦੇ ਵਿੱਚ ਪਾਇਆ ਹੋਇਆ ਹੈ ਕਪੜਾ ਗਲ ਵਿੱਚ ਅੰਦਰਲੇ ਗਲ ਦੀ ਗੱਲ ਹੈ ਹੁਣ ਬਾਹਰਲੇ ਗਲ ਦੀ ਗੱਲ ਨਹੀਂ ਹੈ ਗਲ ਵਿੱਚ ਗਿਆਨਤਾ ਯਾਨੀ ਕਹਿਣ ਦਾ ਮਤਲਬ ਹੈ ਜਿਹੜਾ ਇਸਲਾਮ ਦਾ ਕੰਨਾਂ 'ਚ ਪਿਆ ਉਹਦੇ ਨਾਲ ਗਿਆਨਤ ਵਧੀਆ ਉੱਤੇ ਜੋ ਇਸਲਾਮ ਦੀ ਸਿੱਖਿਆ ਸੀ ਉਹਨੇ ਨੇਰਾ ਹੀ ਕੀਤਾ ਅੰਦਰ ਚਾਲੂ ਨਹੀਂ ਕੀਤਾ ਦਿਲ ਕਾਤੀ ਗੁਰਬਾਤ ਇੱਕ ਗੱਲ ਦਾ ਚਾਨਣ ਕੀਤਾ ਕਿ ਅੱਖਾਂ ਨੂੰ ਨਹੀਂ ਦੀਦਾ ਇਸ ਗੱਲ ਦਾ ਹਨੇਰਾ ਕੀਤਾ ਕਿ ਇੱਕ ਜੋ ਖੁਦਾ ਇੱਕ ਹੈ ਅੱਲਾ ਇੱਕ ਹੈ ਇੱਕ ਤਾਂ ਇਹ ਗੱਲ ਕੀਤੀ ਅੱਲਾ ਇੱਕ ਹੈ ਪਰਮਾ ਵਿਸ਼ਨੂੰ ਸ਼ਿਵ ਜੀ ਨੂੰ ਮੰਨਦੇ ਨਹੀਂ ਉਹ 33 ਕਰੋੜ ਦੇਵਤੇ ਨੂੰ ਮੰਨਦੇ ਨਹੀਂ ਇਹ ਤਾਂ ਗੱਲ ਚੰਗੀ ਹੈ ਪਰ ਉਹ ਇੱਕ ਕੀ ਹੈ ਇਹਦੇ ਬਾਰੇ ਨਹੀਂ ਰਹਿ ਜਿਹੜਾ ਇੱਕ ਆ ਉਹ ਕੀ ਹੈ ਇਹ ਕਿਉਂ ਨਹੀਂ ਉਹ ਕੀ ਹੈ ਜਿੰਨਾ ਚਿਰ ਕੀ ਹੈ ਦਾ ਪਤਾ ਨਹੀਂ ਤਾਂ ਇਹਨਾਂ ਦੀ ਮਾਨਤਾ ਅਗਿਆਨਤਾ ਨਾਲ ਹਟੀ ਹੋਈ ਹੈ ਇਹ ਅਗਿਆਨਤਾ ਨਾਲ ਮਾਨਤਾ ਹਟੀ ਹੋਈ ਹੈ ਇਹਨਾਂ ਦੀ ਗਿਆਨ ਨਾਲ ਨਹੀਂ ਮਾਨਤਾ ਹਟੀ ਗੁਰਬਾਣੀ ਗਿਆਨ ਕਰਾ ਕੇ ਮਾਨਤਾ ਹਟਾਉਂਦੀ ਹੈ ਉਹ ਅਗਿਆਨਤਾ ਨਾਲ ਮਾਨਤਾ ਹਟਾਉਂਦੇ ਨੇ ਗੁਰਬਾਣੀ ਇੱਕ ਦੀ ਗੱਲ ਕਰਦੀ ਹੈ ਇੱਕ ਹੈ ਕੀ ਦੱਸਦੀ ਹੈ ਗੁਰਾ ਇੱਕ ਦੇ ਬੁਝਾਈ ਗੁਰਬਾਣੀ ਦਾ ਵਿਸ਼ਾ ਇੱਕ ਕੀ ਇੱਕ ਕੀ ਹੈ ਇਹ ਗੁਰਬਾਣੀ ਦਾ ਵਿਸ਼ਾ ਕੁਰਾਨ ਦਾ ਵਿਸ਼ਾ ਇੱਕ ਕੀ ਹੈ ਜਦ ਇੱਕ ਦਾ ਵਿਸ਼ਾ ਹੀ ਨਹੀਂ ਤੁਹਾਡਾ ਤੇ ਇਸਲਾਮ ਦਾ ਜਿਹੜਾ ਮੰਤਰ ਦਿੱਤਾ ਹੈ ਕਿ ਅੱਖਾਂ ਨੂੰ ਨਹੀਂ ਦਿੰਦਾ ਤੇ ਫਿਰ ਮੰਤਰ ਕੀ ਦਿੱਤਾ ਇਸਲਾਮ ਨੇ ਅਗਿਆਨਤਾ ਨਾਲ ਤੁਸੀਂ ਵੀ ਜੋ ਕੰਮ ਹਿੰਦੂਆਂ ਨੇ ਕਰਨਾ ਮੁਸਲਮਾਨਾਂ ਨੇ ਨਹੀਂ ਕਰਨਾ ਬਸ ਇਹ ਅਗਿਆਨਤਾ ਕਰਨਾ ਮਸੱਲਾ ਸੂਪ ਗਲ ਗਲ ਚੋਂ ਜੋ ਨਿਕਲੂਗਾ ਗਲ ਦੇ ਵਿੱਚੋਂ ਜੋ ਨਿਕਲਿਆ ਅਗਿਆਨਤਾ ਨਿਕਲ ਰਹੀ ਹੈ ਅਗਿਆਨਤਾ ਦਾ ਪਾਠ ਹੈ ਜੋ ਰਿਹਾ ਉਹ ਗਿਆਨ ਨਹੀਂ ਹੈ ਕਲੀਅਰ ਨਹੀਂ ਹੈ ਸੂਪ ਗਲ ਦਿਲ ਕਾਤੀ ਗੁਰਬਾਤ ਦਿਲ ਕਾਤੀ ਦਿਲ ਦੇ ਵਿੱਚ ਕੀ ਹੈ ਕਪਟ ਹੈ ਦਿਲ ਦੇ ਵਿੱਚ ਦਿਲ ਦੀ ਕਲਪਨਾ ਹੋਈ ਦਿਲ ਕਾਤੀ ਗੁਰਬਾਦ ਆਪਣੀ ਮਰਜ਼ੀ ਕਰਨੀ ਹੈ ਆਪਣੀ ਮਰਜ਼ੀ ਦੀ ਜਿਹੜਾ ਹੈ ਨਾ ਆਪਣੀ ਮਰਜ਼ੀ ਹਾਵੀ ਹੈ ਆਪਣਾ ਪਾਣਾ ਹਾਵੀ ਹੈ ਦਿਲ ਕਾਤੀ ਦਾ ਮਤਲਬ ਕੀ ਹੈ ਆਪਣਾ ਪਾਣਾ ਦਿਲ ਵਿੱਚ ਹਾਵੀ ਹੈ ਜਿਹਨੂੰ ਮੈਂ ਚਾਹਾਂ ਕਹਿਦਾ ਕਿ ਕਾਫਰ ਹੈ ਜਿਹੜਾ ਖੁਦਾ ਨੂੰ ਨਹੀਂ ਮੰਨਦਾ ਉਹ ਕਾਫਰ ਹੈ ਪਰ ਖੁਦਾ ਕੀ ਹੈ ਕਿਹਨੂੰ ਨਹੀਂ ਮੰਨਦਾ ਖੁਦਾ ਦੀ ਉਹ ਗੱਲ ਕਿਹੜੀ ਹੈ ਜਿਹਨੂੰ ਨਹੀਂ ਮੰਨਦਾ ਉਹ ਤਾਂ ਪਤਾ ਕੋਈ ਤੇ ਕਾਫਰ ਤਾਂ ਵੀ ਜਿਹਨੂੰ ਮਰਜ਼ੀ ਕਹਿੰਦਾ ਤੇਰੀ ਮਰਜ਼ੀ ਹੈ ਦੂਆ ਦੂਏ ਨੂੰ ਕਾਫਰ ਕਹਿੰਦਾ ਦੂਆ ਦੂਏ ਨੂੰ ਕਹਿੰਦਾ ਦਿਲ ਕਾਤੀ ਗੁਰਬਾਤ ਗੁਰਬਾਤ ਮੂੰਹ ਬਿਠਾ ਪੰਡਤ ਵੀ ਮੂੰਹ ਬਿਠੇ ਨੇ ਤੇ ਕਾਜੀ ਵੀ ਮੂੰਹ ਬਿਠਾ ਦੋ ਮੂੰਹ ਦਾ ਬਿਠਾ ਦੋਹਾਂ ਵਿੱਚ ਬਿਠਾ ਮੂੰਹ ਮੂੰਹ ਦੇ ਵਿੱਚ ਹੈ ਗੁੜ ਬਾਤ ਬਾਹਰ ਕਿਸੇ ਚਾਨਣਾ ਤਾਂ ਜੇ ਗੁੜ ਵਰਗੀਆਂ ਨਹੀਂ ਤਾਂ ਦੁਨੀਆ ਨਹੀਂ ਮਗਰ ਲੱਗਦੀ ਗੱਲਬਾਤ ਜੇ ਮਿਠਾਸ ਨਹੀਂ ਤਾਂ ਦੁਨੀਆ ਮਗਰ ਨਹੀਂ ਲਾਈ ਜਾ ਸਕਦੀ ਸੰਤਾ ਕੋਲ ਇਹ ਹੈ ਗੱਲਬਾਤ ਦੀ ਮਿਠਾਸ ਹੈ ਕੌੜੀ ਦਾ ਗੱਲ ਉਹ ਬੋਲੇ ਜਿਹਨੇ ਕੋ ਦੇਣਾ ਹੋਵੇ ਜਿਹਨੇ ਗੱਲਾਂ ਨਾਲ ਢੱਡ ਭਰਨਾ ਨੂੰ ਮਿੱਠੀਆਂ ਕਰਨੀਆਂ ਪੈਣੀਆਂ ਮਿੱਠੀ ਚੀਜ਼ ਖਾਦੀ ਜਾਂਦੀ ਹੈ ਨਾ ਕੌੜੀ ਦਾ ਖਾਣਾ ਨਹੀਂ ਕੋਈ ਇਹ ਕੌੜੀਆਂ ਗੋਲੀਆਂ ਹੁੰਦੀਆਂ ਨੇ ਉਹ ਦਵਾਈ ਜੇ ਕੌੜੀ ਹੁੰਦੀ ਹੈ ਰੱਜ ਕੇ ਨਹੀਂ ਪੀਦੀ ਹੁੰਦੀ ਡਾਕਟਰ ਨਾਲ ਰੱਜ ਕੇ ਪਿਲਾਉਂਦਾ ਨਾ ਉਹਦੀ ਰੱਜ ਕੇ ਪੀਣ ਵਾਲੀ ਲੋਜ ਹੁੰਦੀ ਹੈ ਕੌੜੀ ਦਵਾਈ ਦੀ ਰੱਜ ਕੇ ਪੀਣ ਵਾਲੀ ਲੋਜ ਨਹੀਂ ਹੁੰਦੀ ਉਹ ਇੱਕ ਕਣਕੇ ਨਾਲੇ ਰੱਜ ਜਾਂਦਾ ਉਹਦੇ ਨਾਲ ਉਹਦਾ ਕਣਕਾ ਇਹ ਕਣਕਾ ਇੱਕ ਜਿਸ ਜੀ ਬਸਾਵੇ ਕੌੜੀ ਹੈ ਕੌੜੀ ਹੈ ਕਣਕਾ ਵੀ ਮਸਾਂ ਚੱਲਣਾ ਉਹਦਾ ਇੱਕ ਜੀਵ ਬਸਾਵਾ ਬਾਕੀ ਕਿ ਮੈਂ ਮੰਗਣੀ ਨਾ ਇੱਕ ਗੱਲ ਗੁਰਬਾਣੀ ਦੀ ਮੰਨ ਲਓ ਕਹਿੰਦੇ ਜਿਆਦਾ ਮੰਨਣ ਦੀ ਲੋੜ ਨਹੀਂ ਬਾਕੀ ਤੁਸੀਂ ਆਪੇ ਮੰਨ ਲਓਗੇ ਹਾਂਜੀ ਗੁੱਡ ਬਾਤ ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ ਬਾਹਰ ਦਿਸੇ ਚਾਨਣਾ ਬਾਹਰ ਤਾਂ ਚਾਨਣਾ ਹੈਗਾ ਸੂਰਜ ਦਾ ਦਿਲ ਅੰਧਿਆਰੀ ਰਾਤ ਜੇ ਦਿਲ 'ਚ ਅਗਿਆਨਤਾ ਤਾਂ ਹੀ ਉਹ ਅਗਿਆਨਤਾ ਗਲਤੀ ਬਾਹਰ ਆਉਂਦੀ ਹੈ ਜੇ ਅੰਦਰ ਅਗਿਆਨਤਾ ਜੋ ਭਾਂਡੇ ਵਿੱਚ ਵਸਦਾ ਉਹੀ ਬਾਹਰ ਆਉਣੀ ਜੋ ਅੰਦਰ ਅਗਿਆਨਤਾ ਹੈ ਉਹੀ ਗਲ ਥਈ ਅਗਿਆਨਤਾ ਬਾਹਰ ਆਉਂਦੀ ਹੈ ਸੂਫ ਗਲ ਉਹ ਜਿਹੜੀ ਕਾਲਸ ਨਿਕਲਦੀ ਹੈ ਨਾ ਅਗਿਆਨਤਾ ਦੀ ਸੂਫ ਗਲ ਵਿੱਚੋਂ ਕਿਉਂਕਿ ਦਿਲ ਵਿੱਚ ਅੰਦਰ ਅਗਿਆਨਤਾ ਨੂੰ ਸੂਫ ਹਾਂ ਅਗਿਆਨਤਾ ਹੀ ਸੂਫ ਹੈ ਅਗਿਆਨਤਾ ਦਾ ਜਿਹੜਾ ਪਾਠ ਹੈ ਉਹੀ ਪੜਾਇਆ ਜਾਂਦਾ ਅਗਿਆਨਤਾ ਦੇ ਪਾਠ ਨਹੀਂ ਆ ਜਿਹੜੇ ਮੁੰਡੇ ਨੇ ਨਾ ਛੋਟੇ ਛੋਟੇ ਉਹਨਾਂ ਨੂੰ ਮਰਨ ਵਾਸਤੇ ਕੀਤਾ ਹੋਇਆ ਮਾਨੂੰ ਬੰਦ ਮਾਨਵ ਬੰਬ ਜਿਹੜੇ ਬਣਾਏ ਨੇ ਨਾ ਇਹ ਅਗਿਆਨਤਾ ਦੀ ਗੱਲ ਹੈ ਗਿਆਨ ਨਾਲ ਨਹੀਂ ਹੈ ਗੁਰਬਾਣੀ ਕਹਿੰਦੀ ਹਟ ਕਰ ਮਰੇ ਹਟ ਕਰਕੇ ਜਿੱਦੋਂ ਵੀ ਮਰਦੇ ਸੀ ਨਿਮਕ ਨਿਮਕ ਕਰ ਸਰੀਰ ਘਟਾਵਾ ਤੋ ਵੀ ਹੋਮੇ ਮੈਲ ਨਾ ਜਾਵੇ ਉਹਦਾ ਇੱਕੇ ਵਾਰ ਉਡਾ ਲੈਂਦੇ ਨੇ ਇਹ ਥੋੜਾ ਥੋੜਾ ਕਰਕੇ ਕੱਟਦੇ ਸੀ ਆਪ ਹੋਮ ਕਰਦੇ ਸੀ ਤਾਂ ਵੀ ਹੋਮੇ ਦੀ ਮੈਲ ਨਹੀਂ ਜਾਂਦੀ ਇਹਦੇ ਨਾਲ ਕੋਈ ਪ੍ਰਾਪਤੀ ਹੋਊਗੀ ਇਹ ਅਗਿਆਨਤਾ ਦੀਆਂ ਗੱਲਾਂ ਨੇ Hadi.